ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾਏ ਲੈ ਨਰਕ ਨਾ ਜਾਈਏ ਜਿਉ ਪਿੰਡ ਸਭ ਦਿਸਦਾ ਜੇ ਖਾਜਾ ਆਪ ਗਵਾਈਏ ਨਾਉ ਤੇਰਾ ਨਿਰੰਕਾਰ ਹੈ ਨਿਰੰਕਾਰ ਦਾ ਨਾਮ ਨਿਰੰਕਾਰ ਹੈ ਨਿਰੰਕਾਰ ਨਾਉ ਨਾਉ ਨਿਰਾਕਾਰ ਉਹਦਾ ਜਾਂਦੇ ਹੈ ਉਹ ਨਾਮ ਤਾਂ ਨਿਰੰਕਾਰ ਹੈ ਵੈਰੂ ਦਾ ਨਾਮ ਹੈ ਜੀ ਬਜਾਏ ਨਿਰੰਕਾਰ ਨਿਰੰਕਾਰ ਕਰਨ ਦੇ ਵੈਰੂ ਵੈਸੇ ਤਾਂ ਉਹਦਾ ਨਾਮ ਕੋਈ ਵੀ ਨਹੀਂ ਹੈ ਰੱਖੇ ਹੋਏ ਨੇ ਨਾਮ ਨਿਰਾਕਾਰ ਕਰਕੇ ਨਿਰੰਕਾਰ ਕਹਿੰਦਾ ਚਲੋ ਜੇ ਨੌ ਲਿਖਿਆ ਗੁਰਬਾਣੀ ਤੇ ਤਾਂ ਸਾਫਤ ਕੰਮ ਤੋਂ ਹੋ ਗਿਆ ਨੌ ਤੇਰਾ ਨੰਕਾਰ ਹੈ ਇੰਨੀ ਗੱਲ ਸਾਬਤ ਤਾਂ ਹੋ ਸਤਨਾਮ ਤੇਰਾ ਪਰਪੂਰਬਲਾ ਇਹਦੇ ਨਾਲ ਵੀ ਨੌ ਲੱਗਿਆ ਹੈ ਵਾਹਿਗੁਰੂ ਨਾਲ ਕਦੇ ਨੌ ਨਹੀਂ ਲੱਗਿਆ ਉਹ ਕਿਉਂ ਜਪਦੇ ਨੇ ਕਿਉਂ ਨਹੀਂ ਜਪਦੇ ਵੈਸੇ ਇਹ ਨੌ ਨੰਕਾਰ ਨੰਕਾਰ ਕਰਨਾ ਵੀ ਗੁਰਮਤਿ ਅਨੁਸਾਰ ਠੀਕ ਨਹੀਂ ਹੈ ਕਿ ਨੌ ਜਿਹੜਾ ਹੈ ਉਹ ਨਹੀਂ ਜਪਣਾ ਨਾਮ ਜਪਣਾ ਨਾਮ ਨਹੀਂ ਜਪਣਾ ਨਾਮ ਜਪਣਾ ਨਾਮ ਹੁਕਮ ਜਪਣ ਦਾ ਸੰਦਰ ਸਮਝਣਾ ਸਮਝਣਾ ਜਾਣਣਾ ਸਮਝਣਾ ਜਾਣਣਾ ਬੁਝਣਾ ਜਪਣਾ ਮਤਲਬ ਸਿੱਧਾ ਗੁਰਬਾਣੀ ਦੇ ਜਿੱਥੇ ਜਪਣਾ ਜਪਣਾ ਆਇਆ ਹੋਇਆ ਹੈ ਸਾਰੀ ਜਗ੍ਹਾ ਮੈਂ ਭੁੱਖੀ ਹੈ ਬਿਲਕੁਲ ਸਾਬ ਜਾਣ ਹੁੰਦਾ ਵੀ ਜਪਣ ਦਾ ਅਰਥ ਸਮਝਣਾ ਜੇ ਲੈ ਲਈਏ ਤੇਰਾ ਨਾਮ ਕੀ ਮਤਲਬ ਤੇਰਾ ਨਾਮ ਸਾਡਾ ਨਾਮ ਹੋ ਜਵੇ ਅਸੀਂ ਵੀ ਨਿਰੰਕਾਰ ਹੋ ਜਾਈਏ ਕਿ ਸੱਚਖੰਡ ਵਸੇ ਨਿਰੰਕਾਰ ਮੈਂ ਲਿਖੇ ਦਾ ਮਤਲਬ ਇਹ ਨਹੀਂ ਨਾਮ ਉਚਾਰਨ ਕਰ ਦਈਏ ਤੇਰਾ ਉਚਾਰਨ ਕਰਨਾ ਲੈਣਾ ਨਹੀਂ ਹੁੰਦਾ ਲੈਣਾ ਪ੍ਰਾਪਤ ਕਰਨਾ ਹੁੰਦਾ ਆਪਾਂ ਕਹਿੰਦੇ ਤੈਨੂੰ ਕਿਹੜਾ ਪ੍ਰਸ਼ਾਦ ਮਿਲ ਗਿਆ ਤੈਂ ਲੈ ਲਿਆ ਕੜਾ ਪ੍ਰਸ਼ਾਦ ਉਚਾਰਨ ਕਿਸੇ ਨੇ ਕੀਤਾ ਪੁੱਛਦਾ ਹਰੂ ਵੀ ਤੈਂ ਲੈ ਰਿਹਾ ਲਿਆ ਤਾਂ ਫਿਰ ਜੇ ਉਹਨੂੰ ਪਛਾਣ ਕਰਨ ਨੂੰ ਲੈਣਾ ਲਿਆ ਤਾਂ ਫਿਰ ਬੋਲਣ ਵਾਲੇ ਨੇ ਕੜਾ ਪ੍ਰਸ਼ਾਦ ਮੂੰਹ ਤੋਂ ਕਹਿ ਦੇਣਾ ਕੜਾ ਪ੍ਰਸ਼ਾਦ ਦੀ ਪ੍ਰਾਪਤੀ ਨਹੀਂ ਹੈ ਪ੍ਰਾਪਤੀ ਦੀ ਗੱਲ ਕਰ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ ਪ੍ਰਾਪਤੀ ਦੀ ਗੱਲ ਲੈਣ ਦਾ ਮਤਲਬ ਪ੍ਰਾਪਤ ਕਰਨਾ ਹੈ ਪ੍ਰਾਪਤ ਕਰਨਾ ਜੇ ਪ੍ਰਾਪਤ ਕਰ ਲਿਆ ਤਾਂ ਦਿਖਾ ਕਿਥੇ ਪ੍ਰਾਪਤ ਕਰ ਲਿਆ ਮੇਰੇ ਕੋਲ ਹੈ ਨਾ ਮਤਲਬ ਨਾ ਲਈਏ ਉਹਦਾ ਨਾ ਆਪਣੇ ਆਪ ਨੂੰ ਮਿਲ ਜਵੇ ਉਹੀ ਨਾ ਤੇਰਾ ਹੋ ਜਵੇ ਇਹ ਨਹੀਂ ਹੈਗਾ ਨਰਕਾਰ ਕਹੇ ਤੇ ਨਰਕ ਨਹੀਂ ਜਾਂਦਾ ਕੋਈ ਇਹ ਨਹੀਂ ਕਰਦੇ ਦਾ ਅਰਥ ਇਹ ਤਾਂ ਰਟਣ ਯੋਗ ਹੋ ਜੂ ਫਿਰ ਨਾ ਲਈਏ ਜੇ ਨਾਂਕਾਰ ਕਹਿ ਲਈਏ ਤਾਂ ਨਰਕ ਨਹੀਂ ਆਈਦਾ ਇਹ ਨਹੀਂ ਅਰਥ ਬਿਲਕੁਲ ਹੈਗਾ ਇਹ ਸਾਰੀ ਗੁਰਬਾਣੀ ਦੇ ਉਲਟ ਹੋ ਜੂਗਾ ਤਾਂ ਫਿਰ ਉਚਾਰਨ ਕਰਨ ਦੀ ਗੱਲ ਹੋਣੀ ਨਾ ਲਈਏ ਨਾ ਤਰਾ ਲਈਏ ਹੈ ਆਪਣਾ ਇਹੀ ਨਾ ਤਰਾ ਲਈਏ ਆਪਣਾ ਸਾਡਾ ਵੀ ਨਾ ਨੰਕਾਰ ਹੋ ਜਵੇ ਹੀ ਨੰਕਾਰ ਹੈ ਆਤਮਾ ਹੈ ਨਿਰੰਕਾਰ ਨਿਰਾਕਾਰ ਹੈ ਨਾ ਆਤਮਾ ਨਿਰਾਕਾਰ ਹੈ ਨਿਰੰਕਾਰ ਨਹੀਂ ਹੈ ਨਿਰਾਕਾਰ ਤਾਂ ਹੈ ਨਿਰੰਕਾਰ ਨਹੀਂ ਹੈ ਨਿਰਾਕਾਰ ਨੂੰ ਨਿਰੰਕਾਰ ਦੀ ਫਰਕ ਕੀ ਹੁੰਦਾ ਜਿੱਦਣੇ ਨਿਰਾਕਾਰ ਨਿਰੰਕਾਰ ਹੋ ਗਈ ਨਾ ਉਦੋਂ ਸੱਚਖੰਡ ਚ ਵਸਾ ਹੋ ਜੂ ਜਿੱਦਾਂ ਚ ਨਿਰਾਕਾਰ ਭਾਵੇਂ ਹੈ ਪਰ ਨਿਰੰਕਾਰ ਨਹੀਂ ਹੈ ਸੱਚਖੰਡ ਚ ਵਸਾ ਨਹੀਂ ਨਿਰਾਕਾਰ ਤਾਂ ਹੈ ਆਤਮਾ ਪਰ ਨਿਰੰਕਾਰ ਨਹੀਂ ਹੈ ਜਿੰਨਾ ਚਿਰ ਸੱਚਖੰਡ ਚ ਵਾਸਾ ਨਹੀਂ ਹੁੰਦਾ ਨਿਰੰਕਾਰ ਕਦ ਜਾਂ ਇੱਕ ਹੋ ਕੇ ਉਗਵੇ ਤਾਂ ਨਿਰੰਕਾਰ ਹੈ ਜਦ ਇੱਕ ਹੋ ਕੇ ਰਹਿ ਜਾਂਦਾ ਹਮੇਸ਼ਾ ਵਾਸਤੇ ਜੇ ਕੋਹੇ ਤਾਂ ਉਗਵੇ ਜਦ ਇਹ ਅੰਦਰੋਂ ਗਿਆਨ ਉਗਦਾ ਤੁਰਕੀ ਬਾਣੀ ਹੋਣੀ ਸ਼ੁਰੂ ਹੋ ਜਾਂਦੀ ਹੈ ਇੱਕ ਹੋਏ ਹੋਏ ਨੂੰ ਫਿਰ ਇਹ ਨਿਰੰਕਾਰ ਹੈ ਫਿਰ ਇਹ ਵੀ ਨਿਰੰਕਾਰ ਹੈ ਫਿਰ ਇਹ ਵੀ ਸੱਚਖੰਡ ਦਾ ਵਾਸੀ ਹੋ ਜਾਂਦਾ ਹੈ ਇੱਥੇ ਰਹਿੰਦਾ ਹੋਇਆ ਵੀ ਸੱਚਖੰਡ ਦਾ ਵਾਸੀ ਹੈ ਫਿਰ ਸੱਚਖੰਡ ਵਸੇ ਸੱਚ ਨਾਲ ਜੁੜਿਆ ਰਹਿੰਦਾ ਸੱਚਖੰਡ ਦਾ ਵਸੇ ਦਾ ਸੱਚਖੰਡ ਜਿਹੜਾ ਸੱਚ ਨਾਲ ਜੁੜਿਆ ਹੋਇਆ ਸੱਚਖੰਡ ਦਾ ਵਾਸੀ ਹੈ ਜਿਹੜਾ ਮਾਇਆ ਨਾਲ ਜੁੜਿਆ ਹੋਇਆ ਝੂਠ ਖੰਡ ਦਾ ਵਾਸੀ ਦੋਵੇਂ ਖੰਡ ਨੇ ਜਿਹੜਾ ਦਾ ਮਾਇਆ ਨਾਲ ਜੁੜਿਆ ਹੋਇਆ ਹੈ ਸਰੀਰ ਨਾਲ ਜੁੜਿਆ ਹੋਇਆ ਹੈ ਉਹ ਝੂਠ ਕੱਢਦਾ ਵਾਸੀ ਹੈ ਜਿਹੜਾ ਆਪਣੇ ਮੂਲ ਨਾਲ ਜੁੜ ਕੇ ਨਾਮ ਨਾਲ ਜੁੜਿਆ ਹੈ ਤੁਰਕੀ ਬਾਣੀ ਨਾਲ ਜੁੜਿਆ ਹੋਇਆ ਆਪਣੇ ਆਪ ਨਾਲ ਜੁੜ ਕੇ ਤੁਰਕੀ ਬਾਣੀ ਨਾਲ ਜੁੜਿਆ ਹੋਇਆ ਤਾਂ ਹੈ ਆਪਣੇ ਆਪ ਨਾਲ ਬਹੁਤ ਵਾਰ ਜੁੜਦਾ ਹੈ ਆਪਣੇ ਆਪ ਨਾਲ ਤਾਂ ਮਨ ਲੱਗਿਆ ਵੀ ਜੁੜਦਾ ਜੁੜਿਆ ਹੀ ਹੁੰਦਾ ਕਿ ਹਮਸਾ ਕਹਿਲਾ ਆਪਣੇ ਆਪ ਦਾ ਨਾਲ ਦਾ ਕੰਮ ਕਰੇ ਤੇ ਸਬਰੀਏ ਜਦ ਵੀ ਜੁੜ ਜਾਂਦਾ ਹੈ ਆਪਣੇ ਆਪ ਨਾਲ ਜੁੜਨਾ ਸ਼ਰਤ ਨਹੀਂ ਹੈ ਆਪਣੇ ਆਪ ਨਾਲ ਜੁੜ ਕੇ ਹਮੇਸ਼ਾ ਆਪਣੇ ਆਪ ਨਾਲ ਜੁੜਿਆ ਰਹਿਣਾ ਔਰ ਫਿਰ ਤੁਰਕੀ ਬਾਣੀ ਨੂੰ ਕਦ ਬਿਨਾ ਕਰਨਾ ਫਿਰ ਸੁਣਨ ਲੱਗ ਸੁਣਦੀ ਰਹਿਣੀ ਨਾਮ ਨਾਲ ਜੁੜ ਜਾਓ ਜੁੜਿਆ ਰਹਿਣਾ ਨਾਮ ਅੰਦਰੋਂ ਪੈਦਾ ਹੋਣਾ ਹੈ ਖੇਰ ਅਨੰਤ ਫਿਰ ਮਾਇਆ ਦੇ ਆਧਾਰ ਤੇ ਸ਼ਬਦ ਜਿਹੜਾ ਹੈਗਾ ਉਹਦੀ ਦੇਹ ਵੜ ਜਾਂਦੀ ਹੈ ਜਿੰਨਾ ਚਿਰ ਕਹੇ ਇੱਕ ਹੋਇਆ ਹੋਇਆ ਆਧਾਰ ਇਹਦਾ ਸਰੀਰ ਹੈ ਮਾਇਆ ਇੱਕ ਹੋਇਆ ਹੋਇਆ ਦਾ ਵੀ ਆਧਾਰ ਸਰੀਰ ਹੈ ਸਰੀਰ ਕੱਛੜਦਾ ਛੁੱਟਦਾ ਜਾਂ ਸ਼ਬਦ ਬਣ ਜਾਂਦਾ ਹੈ ਸ਼ਬਦ ਸਰੀਰ ਹੋ ਜਾਂਦਾ ਫਿਰ ਇਹਦਾ ਫਿਰ ਸਰੀਰ ਇਹਦਾ ਸ਼ਬਦ ਦੋਏ ਦਾਣੇ ਜਿਹੜੇ ਇੱਕ ਹੋਏ ਨੇ ਦੋਏ ਪਾਸੇ ਦਾ ਹੋਵੇ ਦਰਖਤ ਦੇ ਵਿੱਚ ਸਮਾ ਕੇ ਫਿਰ ਇੱਕ ਅਸਲੀ ਇੱਕ ਜਗ੍ਹਾ ਜਾ ਕੇ ਹੁੰਦਾ ਪਹਿਲਾਂ ਇੱਕ ਹੋਇਆ ਆਇਆ ਵੀ ਦੋ ਨੇ ਅੰਦਰ ਦਾਣਾ ਇੱਕ ਹੁੰਦਾ ਨਾ ਜਿਹੜਾ ਦਾਲ ਨਹੀਂ ਇੱਕ ਤਾਂ ਹੀ ਦਾਲ ਹੁੰਦੀ ਹੈ ਇੱਕ ਤਾਂ ਕਦੇ ਵੀ ਦਾਲ ਹੋ ਸਕਦਾ ਵਿਛੜੀ ਦਾਲ ਹੋ ਸਕਦਾ ਫਿਰ ਨੂੰ ਤੁਸੀਂ ਦਾਲ ਨਹੀਂ ਬਣਾ ਫਿਰ ਜਦੋਂ ਕੱਟ ਕੇ ਦਾਲ ਨਹੀਂ ਬਣਦੀ ਉਹਦੀ ਮੁੜ ਕੇ ਉਹ ਬੀਜ ਚੋ ਬੀਜ ਪੈਦਾ ਹੋ ਜਾ ਅਲੱਗ ਗੱਲ ਹੈ ਪਰ ਉਹ ਬੀਜ ਜਿਹਦੇ ਵਿੱਚੋਂ ਵਿਰਸ਼ ਪੈਦਾ ਹੋਇਆ ਸੀ ਉਹ ਬੀਜ ਮੁੜ ਕੇ ਜਿੱਦਾਂ ਤੁਹਾਨੂੰ ਵਿਰਸ਼ ਬਣ ਗਿਆ ਫਿਰ ਅਸਲ 'ਚ ਇੱਕ ਵਰਸ਼ ਰੂਪ ਤੇ ਹੁੰਦਾ ਹੈ ਪਹਿਲਾਂ ਇੱਕ ਹੋਇਆ ਵੀ ਇੱਕ ਨਹੀਂ ਹਮੇਸ਼ਾ ਖਤਰਾ ਹੈ ਸਿੱਧ ਸਮਾਧੀ ਜੇ ਖੋਲਦੇ ਨੇ ਫੇਰ ਟੁੱਟ ਜਾਂਦੇ ਨੇ ਲਾਲ ਹੋ ਜਾਂਦੀ ਜੇ ਹੋ ਵੀ ਜਾਣ ਭਲਾ ਇੱਕ ਜੇ ਸਿੱਧ ਸਮਾਧੀ ਦੇ ਵਿੱਚ ਕਮਨ ਚਿਤ ਹੋ ਵੀ ਜਾਣ ਗਾਵਣ ਤੋਂ ਨੂੰ ਸਿੱਧ ਸਮਾਧੀ ਅੰਦਰ ਤਾਂ ਹੀ ਲਿਖਿਆ ਨਾ ਗਾਵਣ ਤੋਂ ਨੂੰ ਸਾਧ ਵਿਚਾਰੇ ਸਾਧ ਜਾਂ ਵਿਚਾਰ ਕਰਦਾ ਹੋਣਾ ਚਾਹੀਦਾ ਕੋਲ ਵਿਚਾਰ ਛੱਡਦੀ ਫੇਰ ਦੋ ਹੋਵੇ ਤੇ ਜਦ ਅੰਦਰੋਂ ਗਿਆਨ ਫੁੱਟਿਆ ਫਿਰ ਜੋ ਫਿਰ ਉਸੇ ਨਾਲ ਜੁੜਿਆ ਰਹਿੰਦਾ ਫਿਰ ਦੁਨੀਆ ਸੇ ਮੇਰਾ ਠਾਠਾ ਬਾਬਾ ਦੁਨੀਆ ਵੀ ਗੱਲ ਕਰਦਾ ਹੀ ਨਹੀਂ ਇਹ ਕਰਦਾ ਉਹ ਤੋਂ ਤੋਂ ਕਰਦਾ ਅੰਦਰੋਂ ਨਹੀਂ ਕਰਦਾ ਨਾ ਤੇਰਾ ਨਰਕਾਰ ਹੈ ਨਾ ਲਈਏ ਨਰਕ ਨਾ ਲਈਏ ਇਹੀ ਨਾ ਲੈ ਲਈਏ ਇਹੀ ਨਾ ਆਪਣਾ ਹੋ ਜਵੇ ਆਪਣਾ ਲਈਏ ਇਸ ਨੂੰ ਇਹ ਨਾ ਆਪ ਧਰਾ ਲਈਏ ਅਸੀਂ ਕੀ ਕਰਦੇ ਵੱਡਾ ਨਾਮ ਧਰਾਉਣੇ ਮੇਰਾ ਨਾ ਵੱਡਾ ਹੋਵੇ ਪਰ ਖਾਸ ਮੇਰੀ ਨਜ਼ਰ ਕੀ ਆਉਂਦਾ ਹੈ ਕੀੜਾ ਆਵੇ ਜਿੱਤੇ ਚੁੱਕੇ ਦਾਣੇ ਦੇਖੋ ਵੱਡਾ ਨਾ ਉਧਰ ਆਉਂਦਾ ਨਾ ਦਰਗਾਹ ਚ ਗਿਆ ਜੇ ਕੀ ਸਮਝਿਆ ਜਾਂਦਾ ਖਸਮੇ ਨਜ਼ਰ ਕੀੜਾ ਆਵੇ ਉਹਦਾ ਕੀੜਾ ਸਮਝਦੇ ਜਿੱਤੇ ਚੁੱਕੇ ਦਾਣੇ ਜਿਵੇਂ ਕੀੜਾ ਦਾਣੇ ਚੁੱਕਦਾ ਫਿਰਦਾ ਸ਼ੇਰ ਜੰਗਲ ਦਾ ਰਾਜਾ ਹੋਊਗਾ ਆਦਮੀ ਵਾਸਤੇ ਕੀ ਹੈ ਜਾਨਵਰ ਆਦਮੀ ਨਹੀਂ ਸ਼ੇਰ ਜੰਗਲ ਦਾ ਰਾਜਾ ਬੰਦਾ ਆਦਮੀ ਖੁਦ ਰਾਜਾ ਜੰਗਲ ਦਾ ਵੀ ਜੰਗਲ ਤੋਂ ਬਿਨਾ ਵੀ ਜਾਨਵਰ ਮੰਨਦੇ ਹੋਣਗੇ ਰਾਜਾ ਜਾਂ ਵਿਦਵਾਨ ਮੰਨਦੇ ਹੋਣਗੇ ਰਾਜਾ ਜੰਗਲਾਂ ਨੂੰ ਛੱਡਿਆ ਹੈ ਸ਼ੇਰ ਦੇ ਕਬਜ਼ੇ 'ਚ ਸੀ ਲੱਕੜੀ ਕੋਲ ਵੜਦਾ ਉੱਥੋਂ ਜੰਗਲ ਦਾ ਰਾਜਾ ਸ਼ੇਰ ਵੇਚੇ ਫਿਰ ਜੰਗਲਾਂ ਤੁਸੀਂ ਕਹਿੰਦੇ ਬੈਠੇ ਜਗਣਾ ਵਿੱਚ ਹੋਰ ਬਹੁਤ ਕੁਝ ਮਿਲਦਾ ਭੋਲਾ ਮਿਲਦਾ ਉਹ ਮਾਲਕ ਹੋਵੇ ਤੁਸੀਂ ਕਹਦੇ ਹੋ ਇਹ ਵਿਦਵਾਨਾਂ ਦਾ ਬਣਾਇਆ ਹੋਇਆ ਰਾਜਾ ਗੁਰਬਾਣੀ ਦੀ ਮੰਨਦੀ ਸ਼ਹਿਰ ਜਨਰਲ ਦਾ ਰਾਜਾ ਤੇ ਸ਼ਰਾਈਆਂ ਦਾ ਬਣਾਇਆ ਹੋਇਆ ਕਿ ਉਹ ਰਾਜਾ ਜੰਗਲ ਦਾ ਮਾਲਕ ਆ ਤੁਸੀਂ ਤਸਕਰ ਹੋ ਜਿਹੜੇ ਲੱਕੜੀ ਵੜ ਲਿਆਉਂਦੇ ਜੰਗਲ ਦੀ ਉਹਨਾਂ ਲੱਕੜੀ ਦੇ ਕੀ ਕਰਾਉਣਾ ਚਾਹੀਦਾ ਉਹਨੇ ਪੈਸਾ ਤੇ ਕੀ ਕਰਾਉਣਾ ਜੰਗਲ ਦੇ ਵੀ ਸਾਰੇ ਜਾਨਵਰ ਥੋੜੀ ਖਾਂਦਾ ਹੁਣ ਮਾਰ ਕੇ ਚੰਦ ਜਾਨਵਰ ਨਹੀਂ ਇਹਨਾਂ ਦਾ ਸ਼ਿਕਾਰ ਕਰਦਾ ਕੀੜੇ ਮਕੌੜੇ ਦਾ ਸ਼ਿਕਾਰ ਕਰਦਾ ਉਹ ਜੰਗਲਾਂ ਸਾਪਰੇ ਉਹ ਖਾਂਦਾ ਫਿਰ ਹੋਰ ਬਹੁਤ ਛੋਟੇ ਜਾਨਵਰ ਨੇ ਹਾਥੀ ਉਹਦਾ ਵੀ ਸ਼ਿਕਾਰ ਨਹੀਂ ਕਰਦਾ ਵੱਡੇ ਵੀ ਜਾਨਵਰ ਨੇ ਚੰਦ ਜਾਨਵਰ ਨਹੀਂ ਇਹਨਾਂ ਦਾ ਸ਼ਿਕਾਰ ਕਰਦਾ ਇਹ ਵਿਦਵਾਨਾਂ ਦਾ ਦ੍ਰਿਸ਼ਟੀਕੋਣ ਆਪਣਾ ਹੀ ਹੁੰਦਾ ਇਹਨਾਂ ਦਾ ਬਾਕੀ ਜਾਨਵਰਾਂ ਦੇ ਭੈ ਖਾਂਦੇ ਨੇ ਕਈ ਜਾਨਵਰਾਂ ਦੇ ਸ਼ੇਰ ਵੀ ਭੈ ਖਾਂਦੇ ਹਾਂਜੀ ਨਾ ਤੇਰਾ ਮੁਕਾਰਾ ਨਾ ਲੈ ਮਰਤਬਾ ਜਾਈ ਹਾਂ ਲਿਆ ਲਿਆ ਲਿਆ ਮਰਤਬਾ ਜਾਈ ਉਹ ਨਾਮ ਆਪਣਾ ਨਾਮ ਆਪਣਾ ਰੂਪ ਜੇ ਨਾ ਚਰਨੀ ਪਛਾਣਦਾ ਅਨੰਕਾਰ ਨਹੀਂ ਹੋ ਸਕਦਾ ਆਪਣਾ ਰੂਪ ਪਛਾਣ ਲੈ ਆਪਣੇ ਆਪ ਨੂੰ ਪਛਾਣ ਲੈ ਫਿਰ ਤੂੰ ਅਨੰਕਾਰ ਹੈ ਫਿਰ ਤੂੰ ਆਪਣੇ ਆਪ ਨੂੰ ਮਾਇਆ ਦਾ ਪੁੱਤਰਾ ਨਹੀਂ ਮੰਨ ਸਕਦਾ ਮਿੱਟੀ ਦਾ ਪੁੱਤਰਾ ਨਹੀਂ ਮੰਨੇ ਕਦੇ ਵੀ ਜਿੰਨਾ ਜਰ ਆਪਣੇ ਆਪ ਨੂੰ ਮਿੱਟੀ ਦਾ ਪੁੱਤਰਾ ਮੰਨਦਾ ਹੈ ਉਹਨਾਂ ਜਿਹੜੇ ਨਰਕੀ ਜੀਵ ਹੈ ਕੀ ਜੀਵ ਦਾ ਮਤਲਬ ਇਹ ਹੁੰਦਾ ਹੈ ਕਿ ਇਹਦੀ ਬੁੱਧੀ ਜਿਹੜੀ ਹੈ ਨਾ ਛੋਟੀ ਬੁੱਧੀ ਸੱਚ ਨੂੰ ਨਹੀਂ ਪਛਾਣ ਰਿਹਾ ਸੱਚ ਇਹ ਹੈ ਨਰਕ ਇਹ ਮਿੱਟੀ ਦਾ ਪੁਤਲਾ ਹੈ ਜੀ ਪਰ ਮਿੱਟੀ ਦਾ ਬਦਲਾ ਸਮਝਦਾ ਮਾਟੇ ਕੇ ਆ ਪੁੱਤਰੇ ਮਾਨਸ ਰੱਖਣੋ ਸੱਚ ਇਹ ਹੈ ਆਪ ਮਿੱਟੀ ਦਾ ਪੁੱਤਰਾ ਨਹੀਂ ਹੈ ਮਿੱਟੀ ਨਹੀਂ ਹੈ ਜੜ ਨਹੀਂ ਹੈ ਚੇਤਨ ਪਰ ਆਪਣੇ ਆਪ ਨੂੰ ਜੜ ਸਮਝ ਕੱਲਾ ਮੈਨੂੰ ਕਿਹਾ ਕੋਲ ਦੀ ਤਾਂ ਦੇਖਿਆ ਤੂੰ ਕਿੱਥੇ ਦੇਖਦਾ ਤਾਂ ਜਾਂਦਾ ਨਾਮੇ ਜਾਣਾ ਨਾ ਸਰੀਰ ਛੱਡ ਕੇ ਫਿਰ ਤੈਨੂੰ ਕੌਣ ਦੇਖੂਗਾ ਕਿਸੇ ਨੂੰ ਤੈਨੂੰ ਨਹੀਂ ਕੋਈ ਦੇਖ ਸਕਦਾ ਤੇਰੇ ਸਰੀਰ ਨੂੰ ਦੇਖਦੀ ਹੈ ਦੁਨੀਆ ਇਹ ਗੱਲ ਦਾ ਫਿਰ ਨਹੀਂ ਮੈਂ ਯਾਰ ਮੇਰੇ ਸਰੀਰ 'ਚ ਫਰਕ ਨਹੀਂ ਹੈ ਕਾਰਾਂ ਕੋਲ ਦੀ ਲੰਘ ਜਾਂਦੀਆਂ ਨੇ ਜੇ ਡਰਾਈਵਰ ਨਾਲ ਦੇਖੀਏ ਕੌਣ ਹੈ ਪਤਾ ਲੱਗਦਾ ਜਾਂ ਤਾਂ ਨੰਬਰ ਪੜ੍ਹ ਲਵੇ ਕੋਈ ਜਾਣਦਾ ਹੋਵੇ ਜਾਂ ਫਿਰ ਵਿੱਚ ਬੰਦਾ ਦੇਖ ਲਵੇ ਇਹ ਕਹਿੰਦਾ ਕਿ ਪਰ ਇੱਥੇ ਸਰੀਰ ਦੀ ਪਛਾਣ ਹੈ ਨਾ ਸਾਨੂੰ ਜਿਹਦੀ ਪਛਾਣ ਹੈ ਉਹਦੇ ਤੇ ਧਿਆਨ ਕਰਦਾ ਨਹੀਂ ਸਾਡੀਆਂ ਗੱਡੀਆਂ ਲੱਗਦੀਆਂ ਕੋਲ ਦੀ ਜਿਹੜਾ ਨੰਗੀ ਜਾਂਦਾ ਬਾਜ਼ਾਰ ਚਾਹਦੀ ਆਪਾਂ ਨੇ ਕੀ ਲੈਣਾ ਇਸ ਕਰਕੇ ਨਾ ਤੇਰਾ ਨਾ ਲਿਆ ਲਿਆ ਨਰਕ ਨਾ ਜਾਈਏ ਇਹ ਨਾ ਆਪਣਾ ਪ੍ਰਾਪਤ ਕਰ ਲਈਏ ਇਹਦਾ ਆਪਣਾ ਨਾ ਅਨੰਕਾਰ ਹੈ ਇਹ ਆਪ ਇਹਦਾ ਨਾ ਇਹ ਨਾ ਮੁੜ ਕੇ ਤਰਾਉਣਾ ਮੁੜ ਕੇ ਪ੍ਰਾਪਤ ਕਰਨੀ ਹੈ ਡਿਗਰੀ ਇਹ ਇਹਦੇ ਨਾਲ ਨਾਂਕਾ ਲੱਗਣਾ ਹਟ ਗਿਆ ਮਾਟੀ ਦਾ ਪੂਤਰਾ ਬਣ ਗਿਆ ਇਹ ਵਾਟੀ ਦੇ ਪੁੱਤਰੇ ਵਾਲਾ ਨਾਲੋਂ ਲੱਗ ਜਿਹੜਾ ਲੱਗ ਗਿਆ ਕੱਟ ਦੇਣਾ ਕਟਾ ਕੇ ਨਾਂਕਾਰ ਵਾਲਾ ਨਾ ਅਸਲੀ ਹੁੰਦਾ ਜਿਹਨੇ ਇਹ ਨੌ ਤਰਾ ਲਿਆ ਇਹ ਨਾਉ ਪ੍ਰਾਪਤ ਕਰ ਲਿਆ ਨਾਨਕ ਨੂੰ ਨੰਕਾਰੀ ਕਹਿੰਦੇ ਲੋ ਕਿਉਂ ਕਹਿੰਦੇ ਕਿਉਂ ਕਹਿੰਦੇ ਨੇ ਭਗਤ ਸਾਰੇ ਨੰਕਾਰੀ ਨੇ ਕਿਉਂ ਕਹਿੰਦੇ ਨੇ ਸਮਝਦਾਰੇ ਕਹਿੰਦੇ ਨੇ ਹੁਣ ਨਹੀਂ ਕਹਿੰਦੇ ਵਿਦਵਾਨਾਂ ਨੂੰ ਨਹੀਂ ਅਸਲ ਦਾ ਪਤਾ ਨੰਕਾਰੀ ਕੰਗਨ ਨੇ ਤੇ ਰਹੀ ਨਹੀਂ ਦੇ ਤੋਂ ਜੁਦਾ ਹੀ ਅਲੱਗ ਹੋ ਗਿਆ ਪਰ ਹੁਣ ਇਹ ਨਹੀਂ ਮੰਨਦੇ ਦੇ ਤਾਂ ਜੁਦਾ ਅਲੱਗ ਹੋ ਜਾਈਦਾ ਵਿਦਵਾਨਾਂ ਦੇ ਮੰਨਣ ਵਾਲੀ ਗੱਲ ਨਹੀਂ ਹੈ ਮਨਮੁਖਾਂ ਦੇ ਮੰਨਣ ਵਾਲੀ ਇਹ ਗੱਲ ਨਹੀਂ ਹੈ ਹੋ ਜਾਈਦਾ ਜਿਵੇਂ ਇਹ ਨਹੀਂ ਮੰਨ ਸਕਦੇ ਕਹਿੰਦੇ ਵਿੱਚ ਹੀ ਹੈ ਉਹਨਾਂ ਨੂੰ ਇਹ ਫਰਕ ਦਾ ਨਹੀਂ ਪਤਾ ਵੇ ਕੀ ਹੁੰਦਾ ਇਸ ਕਰਕੇ ਬਾਣੀ ਦੇ ਰਹਿਸਰ ਭੇਦ ਉਹ ਅਰਥਾ ਨਹੀਂ ਸਕੇ ਬਾਣੀ ਦਾ ਰਹਿਸ ਕਿਉਂ ਨਹੀਂ ਅਰਥ ਆ ਸਕੇ ਉਹਨਾਂ ਨੂੰ ਉਹਨਾਂ ਨੂੰ ਵਿਸ਼ਵਾਸ ਹੈ ਨਹੀਂ ਬਾਣੀ ਦਾ ਜਿਹੜਾ ਕੁਝ ਕਹਿੰਦੇ ਨੇ ਵੀ ਹੋ ਸਕਦਾ ਪੋਸੀਬਲ ਹੈ ਕਹਿੰਦੇ ਨੇ ਪੋਸੀਬਲ ਨਹੀਂ ਇਹਨਾਂ ਗੱਲਾਂ ਗਈਆਂ ਹੋਈਆਂ ਜੀਓ ਪਿੰਡ ਸਭ ਤਿਸ ਦਾ ਦੇ ਖਾਜਾ ਆਖ ਦਵਾਈਏ ਜੀਓ ਪਿੰਡ ਸਭ ਤਿਸ ਦਾ ਆ ਜੀਓ ਹੈ ਨਾ ਜਿਹੜਾ ਸ਼੍ਰੀ ਜੀ ਬੋਲਦਾ ਜੀਓ ਹੈ ਅਜੇ ਨਿਰੰਕਾਰ ਦਾ ਯਰ ਅੰਦਰ ਨਿਰੰਕਾਰ ਬੈਠਾ ਹੈ ਨਿਰੰਕਾਰ ਅੰਦਰ ਬੈਠਾ ਜਿਹੜਾ ਸਾਹ ਲੈਂਦਾ ਪਿੰਡ ਵੀ ਉਹਦਾ ਜੀਉ ਪਰ ਜੀਉ ਕਹਿੰਦਾ ਸਰੀਰ ਪਿੰਡ ਮੇਰਾ ਜਿੰਨਾ ਇਹ ਜੀਉ ਕਹਿੰਦਾ ਸਰੀਰ ਮੇਰਾ ਉਹਨਾਂ ਜਰਮ ਵਾਸੀ ਰਾਜਾ ਮਗਾਦੀ ਜੀ ਤੇ ਕਬਜ਼ਾ ਕਰਨਾ ਆਪਣੇ ਕਰਕੇ ਜਿਤਾਉਣਾ ਇਹ ਹੀ ਮਵਾਸੀ ਰਾਜਾ ਕਹਿੰਦਾ ਮੇਰਾ ਹੈ ਨਹੀਂ ਇਹ ਤਾਂ ਹੈ ਅਸਲੀਅਤ ਹੈ ਜੇ ਜਿਉ ਹੀ ਨਹੀਂ ਉਹਦਾ ਜਿਉ ਹੀ ਆਪਣਾ ਮੇਰਾ ਮੁਝ ਮੇ ਕੁਛ ਨਹੀਂ ਜੇ ਸਮਝ ਆਉਂਦੀ ਹੈ ਫੇਰ ਕਹਿੰਦਾ ਜੋ ਕੁਛ ਹੈ ਸੋ ਤੇਰਾ ਜਿਉ ਪਿੰਡ ਸਭ ਤੇ ਸਦਾ ਜਿਉ ਔਰ ਪਿੰਡ ਮੇਰਾ ਹੈ ਹੀ ਨਹੀਂ ਫਿਰ ਜੋ ਦਿੰਦਾ ਖਾ ਲੋ ਪਿੰਡ ਜਿਹਦਾ ਪਿੰਡ ਹੀ ਦੇ ਰਿਹਾ ਜਿਹਦਾ ਸ਼ਰੀਰ ਹੀ ਖਾਣ ਨੂੰ ਦੇ ਰਿਹਾ ਪਿੰਡ ਕੀ ਲੱਗੇ ਬਈ ਮੈਂ ਬੋਲਦਾ ਤੇ ਗੱਡੀ ਉਹਦੀ ਜਹ ਜਹ ਪੱਠੇ ਦਿੰਦਾ ਹੈ ਜਹ ਜਹ ਦਾਣਾ ਦਿੰਦਾ ਭਾਈ ਜੀ ਤੂੰ ਤਾਂ ਨੌਕਰ ਹੈ ਇਹ ਇਲਾਕਾ ਵੀ ਗੱਡੀ ਭਜਾਉਣ ਨੂੰ ਤੈਨੂੰ ਰੱਖਿਆ ਹੋਇਆ ਉਹਨੇ ਘੋੜੇ ਭਜਾਉਣ ਨੂੰ ਮਾਲਕ ਥੋੜੀ ਭਜਾਉਂਦੇ ਨੇ ਰੇਸਾਂ ਤੇ ਘੋੜੇ ਸੇਵਾ ਵੀ ਹੋਰ ਕਰਦੇ ਨੇ ਘੋੜੇ ਦੀ ਸਵਾਰੀ ਵੀ ਹੋਰ ਕਰਦੇ ਨੇ ਕੋ ਹੋ ਰਿਹਾ ਕੋਈ ਮਾਲਕ ਜੋ ਘੋੜੇ ਨੂੰ ਦਊ ਖਾਣ ਨੂੰ ਉਹੀ ਨੌਕਰ ਉਹੀ ਪਾਊਗਾ ਉਹੀ ਖਰਾਕ ਪਾਊਗਾ ਆਪਣੀ ਜੇਬ ਤੇ ਥੋੜੀ ਪਾਉਣ ਲੱਗਿਆ ਐਸਾ ਹੀ ਸਮਝ ਲਓ ਸਰੀਰ ਜਿੱਦਾਂ ਐਸਾ ਸਮਝ ਲਿਆ ਫਿਰ ਇਹਨੂੰ ਸਮਝ ਆ ਗਈ ਵੀ ਗੱਲ ਕੀ ਹੈ ਉਹੀ ਗੱਲ ਕਹੀ ਹੋਈ ਦੇ ਖਾਜਾ ਜੋ ਦਿੱਤਾ ਖਾ ਲਈਦਾ ਹੁੰਦਾ ਆਪ ਗਵਾਈਏ ਪੰਗੀ ਦਾ ਨਹੀਂ ਹੁੰਦਾ ਵਿਆਹ ਦੇ ਮੈਨੂੰ ਹੋਵੇ ਕਰ ਫਰਮਾਇਸ਼ ਖਾਇਆ ਮਹਿਰ ਤੇ ਮਰਨ ਵਧਾਇਆ ਜਦ ਆਈ ਜੋਗਨ ਹਾਰਿਆ ਜਿੰਨਾ ਮਰਜੀ ਫਰਮਾਇਸ਼ ਕਰਕੇ ਖਾਈ ਜਾ ਜਿਸ ਬੜਾਪਾ ਫਿਰ ਵੀ ਆ ਜਾਣਾ ਫਿਰ ਸਭ ਛੇਤੀ ਆਊਗਾ ਜਿਹੜੇ ਫਰਮਾਇਸ਼ ਕਰਕੇ ਰੋਜ਼ ਸਬਜ਼ੀ ਦਾਲ ਆ ਹੋਰ ਚੀਜ਼ਾਂ ਖਾਂਦੇ ਨੇ ਉਹ ਬੜੇ ਨਹੀਂ ਹੁੰਦੇ ਉਹ ਛੇਤੀ ਹੁੰਦੇ ਨੇ ਉਹਨਾਂ ਨੂੰ ਰੋਗ ਜ਼ਿਆਦਾ ਲੱਗਦਾ ਨੇ ਕਰ ਫਰਮਾਇਆ ਖਾਇਆ ਫਰਮਾਇਆ ਕਰਕੇ ਖਾਂਦੇ ਨੇ ਵੇਖ ਮਹਿਲ ਤਾਂ ਮਰਨ ਵਸਾਰਿਆ ਮਹਿਲ ਦੇਖ ਕੇ ਕੋਠੀਆਂ ਦੇਖ ਕੇ ਮਰਨਾ ਵਸਰੇ ਪਰ ਫਿਰ ਵੀ ਜਾ ਰਹੀ ਯਾਰ ਫਿਰ ਵੀ ਆ ਗਈ ਜੋਬਨ ਹਾਰਿਆ ਜੋਬਨ ਨੇ ਜਰ ਦੇ ਸਾਹਮਣੇ ਹਾਰ ਮੰਨ ਲਈ ਬੜੇ ਪੈਸੇ ਸਾਹਮਣੇ ਜਵਾਨੀ ਨੇ ਹਾਰ ਫਿਰ ਵੀ ਮੰਨ ਲੈਣੀ ਹੈ ਕੀ ਲੋੜ ਹੈ ਜੋ ਦਿੰਦਾ ਦੇ ਖਾਜਾ ਆ ਗਵਾਈ ਹੈ ਮੰਗ ਕੇ ਗਵਾ ਲਈਦੀ ਹੁੰਦੀ ਹੈ ਮੰਗ ਕੇ ਗਵਾ ਲਈਦੀ ਹੈ ਮੈਨੂੰ ਆ ਦੇ ਉਹਦੇ ਖਾਣ ਨੂੰ ਬਿਮਾਰੀਆਂ ਉਹਨਾਂ ਲੋਕਾਂ ਨੂੰ ਜ਼ਿਆਦਾ ਲੱਗਦੀਆਂ ਨੇ ਜਿਹੜੇ ਜਿਹਨਾਂ ਦਾ ਖਾਣ ਤੇ ਕੰਟਰੋਲ ਨਹੀਂ ਹੈ ਜਿਹੜੇ ਜ਼ਿਆਦਾ ਫਰਮਾਇਸ਼ ਨਾਲ ਖਾਂਦੇ ਨੇ ਉਹੀ ਸ਼ੂਗਰ ਦੇ ਜ਼ਿਆਦਾ ਜ਼ਿਆਦਾ ਸ਼ੂਗਰ ਵਗੈਰਾ ਦੇ ਮਰੀਜ਼ ਵੱਡੀਆਂ ਬਿਮਾਰੀਆਂ ਵੱਡੇ ਆਦਮੀ ਨੂੰ ਹੁੰਦੀਆਂ ਖਾਤਾ ਫਰਮਾਇਸ਼ ਨਾਲ ਨੂੰ ਜਦੋਂ ਆਦਮੀ ਤਰੱਕੀ ਹੋ ਜਾਂਦੀ ਹੈ ਕਰ ਲੈਂਦਾ ਜਿਆਦਾ ਸਮਾਜ ਜਿਆਦਾ ਤਰੱਕੀ ਕਰ ਲੈਂਦਾ ਬੜੀਆਂ ਬੜੀਆਂ ਬਿਮਾਰੀਆਂ ਚਲੇ ਲੱਗਦੀਆਂ ਸਮਾਜ ਨੂੰ ਚੰਗੇ ਚੰਗੇ ਪਦਾਰਥ ਖਾਣ ਲੱਗ ਜਾਂਦਾ ਫਿਰ ਅਨਨੈਚੁਰਲ ਕਰ ਲੈਂਦਾ ਚੀਜ਼ ਨੂੰ ਉਹ ਜਿਹੜੇ ਰੋਜ਼ਦਾਰ ਨੇ ਨਾ ਵੇਚਣ ਬਣਾਉਣੇ ਟੈਲੀਵਿਜ਼ਨ ਤੇ ਉਹ ਬਿਮਾਰੀਆਂ ਦੇ ਆਧਾਰ ਹੈ ਉਹ ਕੋਈ ਬਿਮਾਰੀਆਂ ਨੇ ਉਹ ਕੀ ਜਾਣ ਬੇਵਕੂਫ ਵੀ ਬਿਮਾਰੀਆਂ ਪੈਦਾ ਕਰਦੇ ਨੇ ਇਹ ਪਾਗਲ ਜੀਵ ਦੇ ਸਾਥ ਤਾਂ ਪੈਦਾ ਕਰਦੇ ਨੇ ਤੇ ਨਾਲੇ ਬਿਮਾਰੀਆਂ ਪੈਦਾ ਕਰਦੇ ਵਿੱਚ ਬਿਮਾਰੀ ਨਹੀਂ ਦੀਦੀ ਉਹਨਾਂ ਨੂੰ ਬਿਮਾਰੀ ਨਹੀਂ ਦੀਦੀ ਹੈ ਉਹ ਦੀਦੀ ਨਹੀਂ ਜਿਵੇਂ ਸਰੀਰ ਚ ਆਤਮਾ ਨਹੀਂ ਦੀਦੀ ਦੀਦੀ ਆਤਮਾ ਅਸੋ ਜਦੋਂ ਤਿਆਰ ਕੀਤਾ ਉਹਦੇ ਵਿੱਚ ਬਿਮਾਰੀ ਕੀ ਬਣ ਗਈ ਉਹਦੀ ਜੀਵ ਦਾ ਟੈਸਟ ਨਹੀਂ ਨਾ ਬਿਮਾਰੀ ਕੀ ਪੈਦਾ ਕਰਦੀ ਉਹ ਦੀਦੀ ਹੋਣੀ ਉਹਨੂੰ ਉਹਦਾ ਵੀ ਡਾਕਟਰ ਦੱਸਦਾ ਨੇ ਬਾਅਦ ਚ ਵੀ ਜ਼ਿਆਦਾ ਟਮਾਟਰ ਖਾਂਦਾ ਰਿਹਾ ਬਸਰੀ ਹੋ ਗਈ ਉਹ ਤਾਂ ਉਹਦਾ ਦੱਸਦਾ ਨੇ ਬਾਅਦ ਜੇ ਲੋੜਾਂ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਆ ਜੇ ਚੰਗਾ ਚਾਹਣਾ ਆਪਣੇ ਆਪ ਨੂੰ ਨੀਚ ਸਦਾ ਛੋਟਾ ਮੰਨ ਕੇ ਚੱਲ ਤੈਨੂੰ ਲੋਕ ਛੋਟਾ ਕਹਿਣ ਵੱਡਾ ਨਾ ਕਹਿਣ ਨੀਚ ਦੀਵਾ ਜੇ ਲੋੜੇ ਜਾਂਦਾ ਆਪਣਾ ਗੁਰੂ ਨਾ ਬਣ ਗੁਰੂ ਤੋਂ ਛੋਟਾ ਗੁਰੂ ਤੋਂ ਵੱਡਾ ਨਹੀਂ ਕੋਈ ਹੁੰਦਾ ਜਿਹੜਾ ਨਾਨਕ ਕਹਿੰਦਾ ਕਰ ਪੁੱਤੋ ਨੀਚ ਸਦਾਈਏ ਉਸ ਨਾਲ ਗੁਰੂ ਕਹਿੰਦਾ ਨਾਨਕ ਗੁਰੂ ਹੈ ਉਹ ਕੀ ਕਹਿੰਦਾ ਤੁਸੀਂ ਕੀ ਕਰਦੇ ਹੋ ਉਹਦਾ ਕਹਿੰਦਾ ਘਰ ਪੁੰਨੋ ਨਹੀਂ ਕਿ ਸਦਾਈ ਹੈ ਜੇ ਲੋੜੇ ਚੰਗਾ ਆਪਣੇ ਜੇ ਦਰਗਾਹ ਚਾਹੁੰਦੇ ਤੁਹਾਡੀ ਇੱਜ਼ਤ ਹੋਵੇ ਨਾ ਇੱਥੇ ਦਾਸ ਬਣੋ ਦਾਸ ਤੋਂ ਨੀਵੋ ਕੋਈ ਹੁੰਦਾ ਹੀ ਨਹੀਂ ਇੱਥੇ ਦਾਸ ਬਣੋ ਇੱਥੇ ਸੰਤ ਬਣਦੇ ਨੇ ਗੁਰੂ ਬਣਦੇ ਨੇ ਜਾਣ ਕੇ ਜਿਨ੍ਹਾਂ ਨੇ ਗੁਰੂ ਬਣਨਾ ਸੀ ਨਾ ਉਹਨਾਂ ਨੇ ਨਾਨਕ ਨੂੰ ਗੁਰੂ ਬਣਾਇਆ ਜਿਨ੍ਹਾਂ ਨੇ ਦਾਸ ਬਣਨਾ ਸੀ ਦਾਸ ਕਹਣਾ ਸੀ ਉਹਨਾਂ ਨੇ ਨਾਨਕ ਵੀ ਦਾਸ ਬਣੇ ਪਿਛਲੇ ਜਿੰਨੇ ਗੁਰੂ ਨੇ ਬਾਣੀ ਜਿਨ੍ਹਾਂ ਦੀ ਹੈ ਅਸੀਂ ਗੁਰੂ ਕਹਿੰਦੇ ਆ ਜਿਨ੍ਹਾਂ ਨੂੰ ਸਾਡੇ ਮੂੰਹ ਚੜ ਗਿਆ ਕਹਿੰਦੇ ਬਹੁਤ ਲੋਕ ਭਾਸ਼ਾ ਹੋਈ ਹੈ ਲੋਕ ਭਾਸ਼ਾ ਗਈ ਨਾ ਲੋਕ ਭਾਸ਼ਾ ਬੋਲਣੀ ਪਊ ਗੁਰਬਾਣੀ ਦੀ ਭਾਸ਼ਾ ਨਹੀਂ ਹੈ ਗੁਰਬਾਣੀ ਦੇ ਦੌਲਤ ਲੋਕ ਭਾਸ਼ਾ ਬਣ ਗਈ ਲੋਕ ਭਾਸ਼ਾ ਦੇ ਵਿੱਚ ਗੱਲ ਕਰਨੀ ਪੈਂਦੀ ਹੈ ਲੋਕਾਂ ਨੂੰ ਸਮਝਾਉਣ ਦੇ ਵਿੱਚ ਜਿਹੜੇ ਪਿਛਲੇ ਹੋਏ ਨੇ ਬਾਅਦ ਦੇ ਵਿੱਚ ਉਹਨਾਂ ਨੇ ਨਾਨਕ ਨੂੰ ਗੁਰੂ ਨਹੀਂ ਕਿਹਾ ਨਹੀਂ ਮੰਨਿਆ ਭਗਤਾ ਭਗਤ ਵੀ ਨਹੀਂ ਕਿਹਾ ਭਗਤ ਵੀ ਉੱਚੀ ਪਦਵੀ ਹੈ ਭਗਤ ਵੀ ਨਹੀਂ ਕਿਹਾ ਆਪ ਨੂੰ ਨਾਨਕ ਬਣਿਆ ਨਾ ਭਗਤ ਕਿਵੇਂ ਕਹਿ ਦਿੰਦੇ ਨਾਮ ਨੂੰ ਭਗਤ ਦੇ ਆਪ ਭਗਤ ਬਣਦੇ ਐਸੀ ਵਿਧੀ ਚਲਾਈ ਉਹ ਕਹਿੰਦੇ ਸਾਰੇ ਆਪਣੇ ਆਪ ਨੂੰ ਨਾਨਕ ਕਿਉ ਆ ਪੰਕਤੀ ਸੀ ਕਰ ਪੁੱਟੋ ਦੀ ਸਦਾਈ ਨਾ ਨਾ ਆਪਣੇ ਆਪ ਜੇ ਨਾਨਕ ਨੂੰ ਵੱਡਾ ਕਹਿਣਗੇ ਆ ਵੱਡੇ ਹੋਣਗੇ ਮੈਨੂੰ ਵੱਡਾ ਹੀ ਨਾ ਕਹਿ ਸਕਣਾ ਇਹ ਨੀਤੀ ਵਰਤਨੀ ਨਾਨਕ ਨੂੰ ਦਾਸ ਤਾਂ ਕਹਿਣਗੇ ਨਾਨਕ ਦੇ ਨਾਲ ਦਾਸ ਤਾਂ ਲਾਉਣਗੇ ਜੇ ਆਪਣੇ ਆਪ ਨੂੰ ਨਾਨਕ ਮੰਨਣਗੇ ਆਪਣੇ ਆਪ ਨੂੰ ਦਾਸ ਕਰਨਗੇ ਨਾਨਕ ਦਾਸ ਕਰਦੇ ਕਿਤੇ ਮੈਨੂੰ ਗੁਰੂ ਸੰਕਾਰਾ ਪੈ ਜਵੇ ਵੀ ਲੈਣੇ ਦਾ ਗੁਰੂ ਨਾਨਕ ਸੀ ਸਾਰੇ ਤੁਸੀਂ ਨਾਨਕੇ ਹੋ ਇਹ ਫਰੀਦ ਦੇ ਉਤਰਾਧਿਕਾਰੀ ਸਾਰੇ ਫਰੀਦ ਨੇ ਜਿਹੜੇ ਵਧੀਆ ਗਿਆਨਵਾਨ ਸੀ ਨਾ ਉਤਰਾਧਿਕਾਰੀ ਦਾ ਨਾਮ ਉਹੀ ਰਹਿੰਦਾ ਗੁਰਮੁਖਾਂ ਦੇ ਉਤਰਾਧਿਕਾਰੀ ਸਾਰੇ ਗੁਰਮੁਖੇ ਹੁੰਦੇ ਨਾਮ ਨਹੀਂ ਬਦਲਦੇ ਡਿਗਰੀ ਦਾ ਨਾਮ ਆਤਾ ਹੈ ਇਹ ਤਾਂ ਇੱਕ ਡਿਗਰੀ ਹੈ ਇਹ ਦਾਸ ਇੱਕ ਡਿਗਰੀ ਹੈ ਘਰ ਪੁੱਲੋ ਨੀਜ ਸਦਾਈ ਨੀਜ ਸਦਾਈ ਡਿਗਰੀ ਹੈ ਨੀਵਾ ਹੋਣ ਦੀ ਵੀ ਡਿਗਰੀ ਹੁੰਦੀ ਹੈ ਉੱਚਾ ਹੋਣ ਦੀ ਵੀ ਡਿਗਰੀ ਹੁੰਦੀ ਹੈ ਵਿਵਾਹਣ ਦੀ ਡਿਗਰੀ ਹੁੰਦੀ ਹੈ ਉੱਚਾ ਹੁੰਦੀ ਹੈ ਆਪਰ ਕੋ ਜੋ ਜਾਣਾ ਨੀਚਾ ਸੋਈ ਹੈ ਸਭ ਇੱਥੇ ਦੀ ਸੰਸਾਰ ਜਿਹੜਾ ਦੀਵਾ ਉਹ ਦਰਗਾਹ ਚ ਉੱਚਾ ਮੰਨਿਆ ਜਾਂਦਾ ਜਿਹੜਾ ਸੰਸਾਰ ਚ ਉੱਚਾ ਹੈ ਸਭ ਤੋਂ ਦਰਗਾਹ ਚ ਨੀਚਾ ਮੰਨਿਆ ਜਾਂਦਾ ਉੱਠੀ ਹੈ ਗੱਲ ਸਾਖਤ ਜਿਹਨੂੰ ਉੱਚਾ ਮੰਨਦੇ ਨੇ ਦਰਗਾਹ ਵਾਲੇ ਨੂੰ ਨੀਚਾ ਮੰਨਦੇ ਨੇ ਕਿ ਸਾਖਤ ਤਾਂ ਉਲਟੀ ਗੱਲ ਹੈ ਚਲਦੀ ਉੱਥੇ ਉਲਟਾ ਉਲਟਾ ਖੇਡ ਪ੍ਰੇਮ ਦਾ ਪ੍ਰੇਮ ਦੀ ਖੇਡ ਉਲਟੀ ਹੁੰਦੀ ਸਮਝਿਆ ਜੀ ਪੈਰਾਂ ਉੱਪਰ ਸਿਰ ਰੱਖਣਾ ਉਲਟੀ ਖੇਡ ਹੈ ਪੈਰਾਂ ਨੂੰ ਨੀਚ ਮੰਨਿਆ ਜਾਂਦਾ ਸ਼ੂਤਰ ਦਾ ਕਹਿੰਦੇ ਜਨਮ ਪੈਰਾਂ 'ਚ ਹੋਇਆ ਨੀਚ ਪਰ ਉਹ ਤਾਂ ਸੱਟੇ ਦਾ ਪੈਰਾਂ ਸਰੀਰ ਜੇ ਕਿਸੇ ਨਾਲ ਸਾਰੀ ਜੇ ਦਿੱਤੀ ਹੈ ਤਾਂ ਪੈਰਾਂ ਨੂੰ ਦਿੱਤੀ ਸਿਰ ਟਿਕਦਾ ਹੈ ਕਿੱਥੇ ਆ ਕੇ ਪੈਰਾਂ ਤੇ ਤੇ ਵੱਡੇ ਪੈਰ ਹੋਏ ਕਿ ਵੱਡਾ ਸਿਰ ਹੋਇਆ ਪੈਰ ਵੀ ਕਹਿੰਦੇ ਸਿਰ ਤੇ ਰੱਖੇ ਨੇ ਕਦੇ ਪੈਰਾਂ ਨੂੰ ਸਿਰ ਤੇ ਰੱਖਣਾ ਨਰਾਦਰੀ ਸਮਝਦੇ ਸਿਰ ਨੂੰ ਪੈਰਾਂ ਤੇ ਰੱਖਣਾ ਇੱਜ਼ਤ ਇੱਜ਼ਤ ਮਿਲਦੀ ਹੈ ਸਿਰ ਨੂੰ ਪੈਰਾਂ ਤੇ ਰੱਖੇ ਤੇ ਪੈਰ ਵੱਡੇ ਸਿਰ ਵੱਡਾ ਹੋਇਆ ਜਿਨ੍ਹਾਂ ਨੂੰ ਇਹ ਰੀਚ ਕਹਿੰਦੇ ਤੇ ਵਡਿਆਈ ਦਰਗਾਹ ਜੋ ਉਹਨਾਂ ਨੂੰ ਮਿਲੀ ਰਬਦਾਸ ਨੂੰ ਭਗਤੀ ਮਿਲੀ ਮਿਲੀ ਤਾਂ ਸਾਰੇ ਜਿੱਤੇ ਭਗਤ ਨੇ ਉਹਨਾਂ ਚ ਮੋਸਟਲੀ ਇਹਨਾਂ ਦੇ ਉਹਨਾਂ ਜਾਤੀਆਂ ਚੋਂ ਜਿਹਨਾਂ ਨੂੰ ਨੀਜ ਕਹਿੰਦੇ ਸੀ ਕਬੀਰ ਹੋਇਆ ਤਲੋਚਨ ਹੋਇਆ ਨਾਮਦੇਵ ਹੋਇਆ ਤੰਨਾ ਹੋਇਆ ਔਰ ਜਿਹੜਾ ਤਲੋਚਨ ਵੀ ਹੋਇਆ ਉਹਨੂੰ ਵੀ ਪੁੱਛਦਾ ਹੋਏ ਨਹੀਂ ਸੀ ਬਾਪਣਾ ਜੋ ਪੁੱਛਿਆ ਕਿਆ ਹੋਇਆ ਕਹੋ ਦੀ ਰਾਜ ਨਹੀਂ ਸੀ ਮਿਲਦੀ ਬਾਪਣਾ ਆਪੇ ਛੱਕਿਆ ਸੀ ਉਹ ਵੀ ਛੱਕਿਆ ਹੋਇਆ ਸੀ ਬਾਪਣਾ ਦਾ ਨਾ ਜੋ ਛੇਕ ਦਿੰਦੇ ਨੇ ਨਾ ਜੋ ਨਾਨਕ ਨੂੰ ਛੇਕਦਾ ਸੀ ਨਾਨਕ ਛੇਕਿਆ ਹੋਇਆ ਸੀਗਾ ਇਹਨੂੰ ਦਾ ਖਲਾਫ ਜੋ ਗੱਲ ਕਰਦਾ ਸੀ ਘਰਦਿਆਂ ਨੇ ਛੇਕਦਾ ਰਿਸ਼ਤੇਦਾਰਾਂ ਨੇ ਛੇਕਦਾ ਛੇਕਿਆ ਹੋਇਆ ਸੀ ਉਹ ਅਲੱਗ ਗੱਲ ਹੈ ਅੱਜ ਅਸੀਂ ਕੀ ਸਮਝਦੇ ਹਾਂ ਅਲੱਗ ਗੱਲ ਹੈ ਅੱਜ ਗੱਲ ਥੋੜੀ ਸੀ ਜੇ ਕਹਿਣਾ ਹੁੰਦਾ ਤਾਂ ਸਾਧ ਬਣਦਾ ਸ੍ਰੀ ਚੰਦ ਸ੍ਰੀ ਚੰਦ ਸਾਧ ਕਿਉਂ ਬਣਦਾ ਕੰਨ ਕਿਉਂ ਪੜਾਉਂਦਾ ਉਹ ਕਹਿੰਦੇ ਅਸੀਂ ਆਪਣਾ ਨਹੀਂ ਛੱਡਣਾ ਸਿੱਧ ਬੜੇ ਹੁੰਦੇ ਨੇ ਉਹ ਸ਼ਿਵਜੀ ਦੇ ਪੁਜਾਰੀ ਸੀਗੇ ਨਾ ਸ਼ਿਵਜੀ ਨਹੀਂ ਛੱਡਣਾ ਹੋਰਾਂ ਸ਼ਿਵ ਨੂੰ ਬੜਾ ਮੰਨਿਆ ਜਟਾ ਸ਼ਿਵ ਜੀ ਦੇ ਹੁੰਦੀਆਂ ਜਟਾ ਸਰੀ ਜਾਂਦੇ ਨੇ ਉਹਦਾ ਸ਼ਿਵ ਭਗਤ ਹੈ ਜੇ ਜਰਵਾਣਾ ਪਰਹਰ ਹੈ ਜਰ ਵੇਸ ਕਰਿੰਦੀ ਆਈ ਹੈ ਜੇ ਜਰਵਾਣਾ ਪਰਹਰ ਹੈ ਜੇ ਹੰਕਾਰ ਨੂੰ ਪਰੇ ਕਰਦੀ ਹੈ ਜੇ ਜਰਵਾਣਾ ਜਰਵਾਣਾ ਹੁੰਦਾ ਸ਼ਕਤੀਸ਼ਾਲੀ ਤੱਕੇ ਸ਼ਾਹੀ ਕਰਨ ਵਾਲਾ ਤੱਕੇ ਸ਼ਾਹੀ ਕਰਨ ਆ ਸਰੀਰ ਜਿਹੜਾ ਸਰੀਰ ਕਰਕੇ ਜਰਵਾਣੀ ਆ ਜਰਵਾਣ ਆਤਮਾ ਜੇ ਸਰੀਰ ਨਾ ਹੋਵੇ ਤਾਂ ਜ਼ਬਰਦਸਤੀ ਕਿਹਦੇ ਨਾਲ ਲੂਗਾ ਸਰੀਰ ਦੇ ਬਿਨਾਂ ਤਾਂ ਕੁਝ ਨਹੀਂ ਕਰ ਸਕਦਾ ਸਰੀਰ ਦਾ ਨਾਲ ਇਹ ਸੰਬੰਧ ਹੈ ਜਰਦਾ ਜਰਾ ਰੋਦਾ ਵੀ ਜਰਾ ਰੋਗ ਵੀ ਸਰੀਰ ਨੂੰ ਆਉਂਦਾ ਹੈ ਬੁਢਾਪਾ ਵੀ ਸਰੀਰ ਨਾਲ ਆਉਂਦਾ ਜੇ ਸਰੀਰ ਕਰਕੇ ਜਰਵਾਣਾ ਬਣਦਾ ਹੈ ਤਾਂ ਜਰਾ ਰੋਗ ਵੀ ਸਰੀਰ ਨੂੰ ਚਿਪੜਦਾ ਹੈ ਜਰਵਾਣਾ ਸੱਚ ਨੂੰ ਪਰੇ ਸੁੱਟਦਾ ਹੈ ਸੱਚ ਦਾ ਤਿਆਗ ਕਰਦਾ ਮਾਇਆ ਨਾਲ ਜੁੜਦਾ ਅੰਤਰ ਆਤਮਾ ਦਾ ਤਿਆਗ ਕਰਦਾ ਪਰ ਹਰ ਅੰਤਰ ਆਤਮਾ ਦੀ ਪ੍ਰਵਾਹ ਨਹੀਂ ਕਰਦਾ ਹੈਗਾ ਜਿੰਨਾ ਜਰ ਜਰਵਾਣਾ ਹੈ ਕਰੀ ਹੈ ਜਰਵਾਣਾ ਹੰਕਾਰੀ ਜਾਲ ਕਹਿੰਦੇ ਜਾਲਮ ਨੂੰ ਨਹੀਂ ਕਹਿੰਦੇ ਹੰਕਾਰੀ ਨੂੰ ਜ਼ਰੂਰੀ ਨਹੀਂ ਹੰਕਾਰੀ ਜ਼ੁਲਮ ਕਰਦਾ ਜਿਹੜਾ ਆਪਣੀ ਮਰਜ਼ੀ ਨਾਲ ਚੱਲਦਾ ਹੈ ਨਾ ਮਰਜ਼ੀ ਨਾਲ ਹੁਕਮ ਕੀ ਹੈ ਮਨ ਭਾਵ ਦੇ ਉਹ ਜਰਵਾਣਾ ਭਾਵੇਂ ਉਹ ਪੁੰਨ ਦੇ ਯੋਗ ਨੇ ਭਾਵੇਂ ਉਹ ਲੋਕ ਭਰਾਈ ਦੇ ਹੁਕਮ ਨੇ ਤਾਂ ਵੀ ਜ਼ਰੂਰ ਨਹੀਂ ਜਦ ਲਗ ਜਾਣੇ ਮੈਂ ਕੁਝ ਕਰਤਾ ਹਾਂ ਉਹਨਾਂ ਜੇ ਜਰਵਾਣਾ ਜਰਵਾਣਾ ਕਿਉਂ ਆਪ ਗੁਰੂ ਬਣੂ ਨਾ ਜਰਵਾਣਾ ਤਾਂ ਹੈ ਉਹ ਜਿਹੜਾ ਜਗ ਜੁਗਚਾਰੇ ਗਿਆ ਹੋਰ ਸੁਣੀ ਹੋਇਓ ਉਹ ਜਰਵਾਣਾ ਵੱਡੇ ਜਰਵਾਣੇ ਦੀ ਉਹ ਹੈ ਬਸਾਰ ਚੰਗਾ ਨਾਮ ਰਖਾਏਗਾ ਜਾਸ ਕੀਰਤੀ ਜਗ ਲੈ ਉਹ ਜਰਵਾਣਾ ਹੀ ਆ ਸਭ ਤੋਂ ਉੱਚਾ ਨਾਮ ਸੰਸਾਰ ਦਾ ਉਹ ਜਰਵਾਣਾ ਜਿਹਦੇ ਮੂਰੇ ਕੋਈ ਬੋਲਦਾ ਨਹੀਂ ਜਿਹਦਾ ਕਹਾ ਕੋਈ ਬੋਲਦਾ ਨਹੀਂ ਜਰਵਾਣਾ ਉਹ ਗੁਰਬਾਣੀ ਦੇ ਅਨੁਸਾਰ ਉਹ ਜਰਵਾਣਾ ਹੈ ਜਿੰਨੇ ਬੰਦੇ ਜਿਹਦੇ ਨਾਲ ਨਾ ਜਰਵਾਣਾ ਜਰਵਾਣਾ ਉਹਨੂੰ ਕਹਿੰਦੇ ਨੇ ਜਿਹਨੂੰ ਜਰਾ ਰੋਗ ਖਾ ਜਾਂਦਾ ਜਿਹਨੂੰ ਜਰਾ ਰੋਗ ਅੰਦਰੋਂ ਅੰਦਰ ਖਾ ਉਹਨੂੰ ਤਾਂ ਅੰਦਰੋਂ ਅੰਦਰ ਚੇਤਾ ਖਾ ਰਿਹਾ ਹੈ ਜਰਵਾਣੇ ਨੂੰ ਸਰੀਰ ਨੂੰ ਜਰਾ ਰੋਗ ਖਾ ਰਿਹਾ ਦੋਹਾਂ ਨੂੰ ਜਰਵਾਣੇ ਨੂੰ ਅੰਦਰੋਂ ਚੇਤਾ ਖਾ ਰਹੀ ਹੁੰਦੀ ਹੈ ਅੰਦਰੋਂ ਉਹਦੇ ਸਰੀਰ ਨੂੰ ਜਰਾ ਰੋਗ ਖਾ ਰਿਹਾ ਹੁੰਦਾ ਦੋਏ ਜੰਗ ਦੇ ਦੋਹਾਂ ਨੂੰ ਜੰਗ ਲੱਗੀ ਹੋਈ ਉਹਦਾ ਗਿਆਨ ਕਰ ਰਿਹਾ ਹੈ ਚਿੱਤਾਂ ਨਾਲ ਉਹਦਾ ਸਰੀਰ ਕਰ ਰਿਹਾ ਹੈ ਜਰਾ ਰੋਗ ਤੋਂ ਇਹ ਚੀਜ਼ਾਂ ਨਾਸ ਹੋ ਰਹੀਆਂ ਜਰ ਵੇਸ ਕਰੰਦੀ ਆਈਏ ਠੀਕ ਹੈ ਜਰਬਾਣੇ ਨੇ ਹੁਕਮ ਨੂੰ ਪਰੇ ਸੁਟਿਆ ਹੋਇਆ ਹੈ ਆਪਣਾ ਹੁਕਮ ਚਲਾਉਂਦਾ ਹੈ ਪਰ ਹਰੇ ਦਾ ਮਤਲਬ ਹੈ ਹੁਕਮ ਦੀ ਪਰਵਾਹ ਨਹੀਂ ਕਰਦਾ ਉਹ ਉਹਦੀ ਪਰਵਾਹ ਕਰਦਾ ਹੁਕਮ ਦੀ ਕਿਸੇ ਦੇ ਪਰ ਉਹ ਇਹ ਦੇਖ ਲਵੇ ਜਰਬੇਸ ਕਰਨ ਦੀ ਆਈ ਹੈ ਬਹੁਤ ਦੇਰ ਹੁਕਮ ਨਹੀਂ ਚੱਲਣਾ ਤੇਰਾ ਪਰਮੇਸ਼ਰ ਦਾ ਹੁਕਮ ਤਾਂ ਸਦਾ ਹੀ ਚੱਲਦਾ ਉਹਦਾ ਹੁਣ ਵੀ ਚੱਲਦਾ ਚੱਲਦਾ ਵੀ ਰਹਿਣਾ ਤੇਰਾ ਕਿੰਨੇ ਕੁ ਦਿਨ ਦਾ ਸਰੀਰ ਹੈ ਜਰਬੇਸ ਕਰਨ ਦੀ ਆਈ ਹੈ ਹਾਂ ਉਹ ਜਰਾ ਰੋਗ ਦਾ ਜਿਹੜਾ ਰੂਪ ਹੋਣਾ ਨਾ ਤੇਰਾ ਅੱਜ ਵਾਲੇ ਰੂਪ ਆ ਉਹਦਾ ਇਮੇਜਿਨ ਕਰਕੇ ਆ ਜਾਊਗਾ ਕੋਈ ਦੇਖ ਲੈ ਇੱਥੇ ਛੋਟੀ ਜਿਹੀ ਤੁਰਿਆ ਜਾਂਦਾ ਹੁਕਮ ਹੋਇਆ ਹੋਇਆ ਬੰਦਾ ਉਹਦੀ ਜਵਾਨੀ ਦੀ ਫੋਟੋ ਦੇਖ ਲਈ ਦੁਆ ਨੂੰ ਬਣਾ ਲਈ ਕੀ ਹੈ ਜਿਹੜਾ ਉਹਦਾ ਖਾਦਾ ਰੂਪ ਹੋਰ ਹੈ ਪਹਿਲਾ ਰੂਪ ਹੋਰ ਹੈ ਜੜ ਵੇਸ ਆਪਣਾ ਵੇਸ ਜੜਾ ਰੋਗ ਦੇ ਦੇਤਾ ਰੂਪ ਬਦਲਦਾ ਹਾਂਜੀ ਕਹਿੰਦੇ ਆਇਆ ਰਹੇ ਨਾ ਭਰੀਏ ਪਾਈਏ ਭਰੀਏ ਪਾਈਏ ਪਾਈ ਹੁੰਦੀ ਸੀ ਇੱਕ ਬਰਤਨ ਕਹਿੰਦੇ ਨੇ ਉਹਦੇ ਵਿੱਚ ਪਾਣੀ ਦਿੰਦੇ ਸੀ ਪਾਣੀ ਦਾ ਇੱਕ ਡ੍ਰੌਪ ਲੀਕ ਹੁੰਦਾ ਰਹਿੰਦਾ ਸੀ ਉਹ ਘੜੀ ਸੀ ਟਾਈਮ ਨਾਪਦੇ ਸੀ ਉਹੀ ਟਾਈਮ ਨਾਲ ਦੀ ਘੜੀ ਸੀ ਐਨਾ ਜਿਸ ਚ ਇਹ ਘੜੀ ਖਾਲੀ ਹੋ ਜਾਂਦੀ ਘੜੀਆਂ ਜਿਹੜੀਆਂ ਬਣੀਆਂ ਨੇ ਨਾ ਉਹ ਪਾਣੀ ਉਸੇ ਸਪੀਡ ਨਾਲ ਥੱਲੇ ਲੀਕ ਹੁੰਦਾ ਉਹਦੇ ਨਾਲ ਟਾਈਮ ਨਾਪਦੇ ਸੀ ਗਲੀ ਵਿੱਚ ਸਰਾਖ ਕੀਤਾ ਹੁੰਦਾ ਸੀ ਕਹਿੰਦੇ ਜੇ ਕੋਈ ਪਾਈ ਨੂੰ ਭਰ ਕੇ ਰੱਖ ਦਈਏ ਤਾਂ ਖਾਲੀ ਤਾਂ ਉਹਨੇ ਹੋਣਾ ਉਹਨਾਂ ਕੋਲ ਲੀਕ ਲੀਕੇਜ ਜੋ ਰੱਖੀ ਹੋਈ ਉਹਦੇ ਰਾਖ ਜੇ ਰੱਖਿਆ ਹੋਇਆ ਪਹਿਲੇ ਕਿਵੇਂ ਸਰੀਰ ਦੇ ਵਿੱਚ ਕਿੰਨਾ ਜੋਰ ਪਾਇਆ ਹੋਇਆ ਜਰਾ ਰੋਗ ਦੀ ਲੀਕੇਜ ਹੈ ਨਾ ਖਤਮ ਹੋਣਾ ਹੀ ਹੋਣਾ ਹੈ ਜਿਵੇਂ ਬਾਹਰ ਪਾਈ ਭਰ ਕੇ ਰੱਖ ਦਿੱਤੀ ਘੜੀ ਪਾਣੀ ਵਾਲੀ ਉਹਦੇ ਚ ਸਰਾਕ ਆ ਇੱਕ ਇੱਕ ਇੱਕ ਡ੍ਰੌਪ ਲੀਕ ਹੋਈ ਜਾਣਾ ਆਖਰ ਉਹਨੇ ਖਾਲੀ ਹੋਏ ਜਾਣਾ ਜਾਂ ਉਹ ਚਲੀ ਹੁੰਦਾ ਭਰੀ ਹੋਈ ਨਹੀਂ ਰਹਿੰਦੀ ਨਾ ਇਹਵੇਂ ਸਰੀਰ ਕਿੱਡਾ ਹੀ ਤਾਕਤਵਰ ਹੈ ਕਿੱਡਾ ਹੀ ਮਜ਼ਬੂਤ ਹੈ ਹੌਲੇ ਹੌਲੀ ਹੌਲੀ ਹੌਲੀ ਹੌਲੀ ਖਾਲੀ ਜਰਾ ਰੋਗ ਖਾਏ ਜਾਂ ਤੋ ਰਹਿਣਾ ਭਰਿਆ ਪਾਈ ਕਹਿੰਦੇ ਜਿਹਨੂੰ ਪਾਈ ਸ਼ਲੋਕ ਮਹੱਲਾ ਪਾਈ ਉਹ ਵੀ ਹੁੰਦੀ ਸਿਰਫ ਪੈਸੇ ਦਾ ਚੌਥੇ ਸਿਰੂ ਵੀ ਕਹਿੰਦੇ ਹੁੰਦੇ ਸੀ ਨਾ ਤੀਜੇ ਹਿੱਸੇ ਚੌਥੇ ਹਿੱਸੇ ਨੂੰ ਦਬੜੀ ਕਹਿੰਦੇ ਸੀ ਰੁਪਏ ਪੈਸੇ ਦੇ ਚੌਥੇ ਹਿੱਸੇ ਨੂੰ ਦਬੜੀ ਤੀਜੇ ਹਿੱਸੇ ਨੂੰ ਪਾਈ ਕਹਿੰਦੇ ਸੀ ਰੁਪਏ ਆਨੇ ਪਾਈਆਂ ਚ ਹਿਸਾਬ ਹੁੰਦਾ ਸੀ ਪਹਿਲਾਂ ਨਵੇਂ ਪੈਸੇ ਤੇ ਨਵੇਂ ਪੈਸੇ ਬਾਅਦ ਚੱਲੇ ਨੇ ਨਾ ਪਹਿਲਾਂ ਅੰਗਰੇਜ਼ਾਂ ਨੇ ਬੜੇ ਪਾਈਆਂ ਰੁਪਏ ਪੈਸੇ ਆਂਦੇ ਇਹਦਾ ਹਿਸਾਬ ਹੁੰਦਾ ਉਹਨਾਂ ਵਿੱਚ ਪੈਸਾ ਦਾ ਚੱਲਦਾ ਇਹਦਾ ਥੋੜਾ ਜਿਹਾ ਹੋਇਆ